ਸ਼ਲੋਕ ਮਹੱਲਾ ਪਹਿਲਾ ਸਤੀ ਪਾਪ ਕਰ ਸਤ ਕਮਾਹੇ ਗੁਰ ਦੀਖਿਆ ਕਰ ਦੇਵਣ ਜਾਹੇ ਇਸਤਰੀ ਪੁਰਖੈ ਖੱਟੀਏ ਭਾਉ ਭਾਵੇਂ ਆਵੋ ਭਾਵੇਂ ਜਾਓ ਸਤੀ ਨੇ ਸੱਤੇਵਾਦੀ ਕਹਿੰਦੇ ਨੇ ਇਹਨਾਂ ਨੂੰ ਤੇ ਆਪਣੇ ਆਪ ਨੂੰ ਸਤੀ ਕਹਿੰਦੇ ਸਤੀਆਂ ਇਹ ਨਾ ਆਖਣ ਆਖੀਏ ਜੇ ਬਣੀਆਂ ਲੱਗ ਜਾਣ ਸਤੀ ਪਾਪ ਕਰੇ ਸਤ ਕਮਾਵੇ ਉਹ ਕਮਾਈ ਸਮਝਦੇ ਨੇ ਸੱਤ ਦੀ ਕਰਦੇ ਆ ਕਮਾਉਂਦੇ ਨੇ ਪਾਪ ਪਾਪ ਕਮਾ ਰਹੇ ਨੇ ਇਹ ਮੰਨ ਕੇ ਕਿ ਕਮਾਈ ਸੱਤ ਦੀ ਕਰ ਰਹੇ ਨੇ ਔਰ ਗੁਰ ਦੀ ਕਿਆ ਘਰ ਦੇਵਣ ਦੇ ਗੁਰ ਦੀ ਕਿਆ ਨੂੰ ਘਰਾਂ 'ਚ ਫਿਰਦੇ ਨੇ ਦੰਦੇ ਉਪਦੇਸ਼ ਘਰਾਂ ਘਰਾਂ 'ਚ ਫਿਰਦੇ ਦੇ ਵੀ ਨੂੰ ਲੋੜ ਹੋ ਤੇਰੇ ਕੋ ਆ ਕੇ ਲੈ ਲੂ ਕਰਦੇ ਹੁਣ ਜਾਣ ਕਿ ਉਹ ਸਬੰਧ ਨਹੀਂ ਤੋੜਨਾ ਚਾਹੁੰਦੇ ਲੋਕਾਂ ਨੂੰ ਲੋਕਾਂ ਦੇ ਨਾਲ ਜਿਹੜਾ ਦੁਨਿਆਵੀ ਪ੍ਰੇਮ ਹੈ ਦੁਨਿਆਵੀ ਲਗਾਓ ਹੈ ਉਹ ਘਟਾਉਣਾ ਨਹੀਂ ਚਾਹੁੰਦੇ ਵੀ ਸਾਡੇ ਨਾਲ ਆਦਮੀ ਟੁੱਟਣਾ ਜਾਣ ਮੋਹ ਪਾਇਆ ਹੋਇਆ ਉਹਨਾਂ ਨਾਲ ਇਸਤਰੀ ਪੁਰਖ ਦੇ ਭਾਉ ਇਸਤਰੀ ਪੁਰਖ ਦਾ ਭਾਉ ਹੈ ਪ੍ਰੇਮ ਮੋਹ ਹੈ ਇਸਤਰੀ ਪੁਰਖ ਦਾ ਤਾਂ ਮੋਹ ਹੁੰਦਾ ਭਾਉ ਤਾਂ ਹੁੰਦਾ ਭਾਉ ਅਗਲੇ ਦਾ ਭਲਾ ਚਾਹਣਾ ਭਲੇ ਦੀ ਨਾਲ ਸੰਗ ਕਰਨੀ ਆ ਉਹਨਾਂ ਨੂੰ ਚੰਗਾ ਲੱਗਦਾ ਚੰਗਾ ਲੱਗਦਾ ਜਨ ਦੁਗਣੀ ਰਾਤ ਚੌਗਣੀ ਤਰੱਕੀ ਹੋਵੇ ਨਿਆਣਿਆਂ ਦੀਆਂ ਖਬਰਾਂ ਸਾਰਾ ਪੁੱਛਣੀਆਂ ਯਾਨੀ ਘਰੇਲੂ ਦੁਨਿਆਵੀ ਸੰਬੰਧ ਬਣਾ ਲੈਣੇ ਹਰ ਵਕਤ ਉਹਨਾਂ ਦੀਆਂ ਗੱਲਾਂ ਕਰਨੀਆਂ ਉਧਰ ਸਤਵਾਦੀ ਧਰਮ ਵਾਲਾ ਕੋਈ ਰਿਸ਼ਤਾ ਨਹੀਂ ਹੈ ਸੱਚੇ ਧਰਮ ਵਾਲਾ ਕੋਈ ਰਿਸ਼ਤਾ ਨਹੀਂ ਸੱਚੇ ਧਰਮ ਦਾ ਤਾਂ ਗਿਆਨ ਹੀ ਨਹੀਂ ਹੈ ਪਤਾ ਹੀ ਨਹੀਂ ਉਹ ਗੱਲ ਹੀ ਨਹੀਂ ਕਰਦੇ ਭਾਵੇਂ ਆਵੋ ਭਾਵੇਂ ਜਾਓ ਭਾਵੇਂ ਉਹ ਜੰਮਣ ਭਾਵੇਂ ਮਰਨ ਇਸ ਗੱਲ ਦੀ ਚਿੰਤਾ ਨਹੀਂ ਹੈ ਉਹਨਾਂ ਦਾ ਜਨਮ ਮਰਨ ਕੱਟਣ ਦਾ ਰੌਲਾ ਨਹੀਂ ਹੈ ਉਹਨਾਂ ਉਹ ਪ੍ਰੇਮ ਹੈ ਮੁਹੱਬਤ ਬਸ ਮਾਇਆ ਵਾਸਤੇ ਹੈ ਜੀ ਵੀ ਤਾਂ ਕਿ ਆਵਾਂਗੇ ਕੋਈ ਸੇਵਾ ਹੋਊਗੀ ਮਾਇਆ ਤੱਕ ਦਾ ਰਿਸ਼ਤਾ ਬਸ ਮਾਇਆ ਤੱਕ ਦਾ ਭਲਾ ਚਾਹੁੰਦੇ ਨੇ ਉਹਨਾਂ ਦਾ ਠੀਕ ਹੈ ਜੀ ਮਾਇਆ ਜੀ ਅਰਦਾਸਾਂ ਕਰ ਦਿੰਨੇ ਆ ਦੁੱਧ ਪੁੱਤ ਦੀਆਂ ਹੈ ਜੀ ਹਾਂਜੀ ਹਾਂਜੀ ਹਾਂਜੀ ਸਾਸਤ ਵੇਦ ਨਾ ਮੰਨੈ ਕੋਏ ਆਪੋ ਆਪੈ ਪੂਜਾ ਹੋਈ ਸਾਸਤ ਵੇਦ ਤਾਂ ਕੋਈ ਵੀ ਨਹੀਂ ਮੰਨਦਾ ਸਾਸਤ ਵੇਦ ਨਾ ਮੰਨੈ ਕੋਏ ਨਾ ਉਪਦੇਸ਼ ਕਰਨ ਵਾਲਾ ਬੰਦਾ ਹੈ ਨਾ ਜਦ ਆਪੇ ਨਹੀਂ ਮੰਨਦਾ ਦੂਏ ਨੂੰ ਕਹਦੇ ਕਹੇ ਮੰਨੋ ਚੇਲੇ ਨੂੰ ਕਿਉਂ ਕਹੇ ਮੰਨੋ ਜੇ ਖੋਤਾ ਮੰਨਦਾ ਹੀ ਨਹੀਂ ਆਪੋ ਆਪੇ ਪੂਜਾ ਹੋਏ ਬਜਾਏ ਜੀ ਕਿਸੇ ਦੀ ਮਰਜ਼ੀ ਹੋ ਜੀ ਪੂਜਾ ਕਰਦੇ ਨੇ ਆਪੋ ਆਪਣਾ ਧਰਮ ਹੋ ਗਿਆ ਆਪੋ ਆਪਣੀ ਮਤ ਹੋ ਗਈ ਆਪੋ ਆਪਣੀ ਪੂਜਾ ਹੋ ਗਈ ਸਾਤ ਵੇਦ ਦੀ ਬਾਤ ਬਿਲਕੁਲ ਤਿਆਗ ਕੀਤੀ ਲੋਕਾਂ ਨੇ ਆਪਣੀ ਆਪਣੀ ਮਰਿਆਦਾ ਬਣਾ ਲਈ ਹਾਂਜੀ ਕਾਜੀ ਹੋਏ ਕੇ ਬਹਿ ਨਿਆਏ ਫੇਰੇ ਤਸਬੀ ਕਰੇ ਖੁਦਾਈ ਸਾਜੀ ਬਣ ਗਿਆ ਹੋਰ ਤੇ ਸਾਫ ਕਰਨ ਨੂੰ ਬਹਿ ਗਿਆ ਤਸਬੀਹ ਮਾਲਾ ਫੇਰਦਾ ਉਹ ਤਸਬੀਹ ਕਹਿੰਦੇ ਨੇ ਮਾਲਾ ਨੂੰ ਫੇਰੇ ਤਸਬੀਹ ਕਰੇ ਖੁਦਾਏ ਮੂੰਹ ਚੋਂ ਖੁਦਾਏ ਖੁਦਾਏ ਕਰਦਾ ਵੀ ਜਾਰੇ ਕਰਦਾ ਮਾਲਾ ਫੇਰਦਾ ਬੜਾ ਧਾਰਮਿਕ ਆਦਮੀ ਖੁਦਾ ਖੁਦਾ ਨੂੰ ਹਰ ਵਕਤ ਯਾਦ ਕਰਦਾ ਇਹ ਬਿਲਕੁਲ ਇਨਸਾਫ ਹੀ ਕਰਦਾ ਹੋਊਗਾ ਹਾਂਜੀ ਵੱਡੀ ਲੈ ਕੇ ਹੱਕ ਗਵਾਏ ਜੇ ਕੋ ਪੁੱਛੇ ਤਾਂ ਪੜ ਸੁਣਾਏ ਪਰ ਕਰਦਾ ਕੀ ਹੈ ਵੱਡੀ ਲੈ ਕੇ ਹੱਕ ਗਵਾਏ ਦੂਜੇ ਦਾ ਹੱਕ ਮਾਰ ਕੇ ਦੂਏ ਨੂੰ ਦੇ ਰਿਸ਼ਵਤ ਲੈ ਕੇ ਜੇ ਕੋ ਪੁੱਛੇ ਵੀ ਇਹ ਕੀ ਕੀਤਾ ਪੜ ਸੁਣਾਏ ਪੜ ਕੇ ਹੋਰ ਉਲ ਜਲੂਲ ਸੁਣਾਉਂਦਾ ਹਾਂ ਇਹ ਇਦਾਂ ਹੀ ਬਣਦਾ ਸੀ ਇਹ ਆਏ ਦੇ ਕਿਵੇਂ ਲਿਖਿਆ ਹੋਇਆ ਉਹ ਤੋਂ ਸੁਣਾ ਦਿੰਦਾ ਹਾਂਜੀ ਤੁਰਕ ਮੰਤਰ ਕੰਨ ਹਿਰਦੇ ਸਮਾਹੇ ਲੋਕ ਮੁਹਾਵੇ ਚਾੜੀ ਖਾਏ ਕੰਨ ਦੇ ਵਿੱਚ ਤੁਰਕਾ ਦਾ ਸਰਦੇ ਦਿੰਦਾ ਹਿਰਦੇ ਚ ਕਹਿੰਦਾ ਸਮਾ ਗਿਆ ਹੁਣ ਤੇਰੇ ਲੋਕ ਮੁਹਾਵਨ ਲੋਕ ਠਗੀ ਠਗ ਹੋਈ ਜਾਂਦੇ ਨੇ ਚਾੜੀ ਖਾਏ ਧੋਖਾ ਖਾਈ ਜਾਂਦੇ ਨੇ ਇਹ ਧੋਖੇ ਵੀ ਧਾਰਮਿਕ ਹੋ ਗਏ ਸਾਡਾ ਭਲਾ ਹੋ ਜੂ ਹੀ ਧੋਖਾ ਦੇ ਰਹੇ ਨੇ ਲੋਕ ਧੋਖਾ ਖਾ ਰਹੇ ਨੇ ਹਾਂਜੀ ਚੌਂਕਾ ਦੇ ਕੇ ਸੁੱਚਾ ਹੋਏ ਐਸਾ Hindu ਵੇਖੋ ਕੋਈ ਅਰੇ ਐਸਾ ਕੋਈ Hindu ਲੱਭੋ ਜਿਹੜਾ ਚੌਕਾ ਦੇ ਕੇ ਸੁੱਚਾ ਹੋ ਗਿਆ ਹੋਵੇ ਚੌਕਾ ਬੜਾ ਦਿੰਦੇ ਨੇ Hindu ਮੈਂ ਐਜ ਚੌਂਕਾ ਦੇ ਦੇ ਇਹ ਸੱਚਾ ਹੋ ਗਿਆ ਹੋਵੇ ਉਹਦਾ ਮਨ ਐਸਾ ਹਿੰਦੂ ਮੈਨੂੰ ਤਾਂ ਨਹੀਂ ਕੋਈ ਲੱਭਿਆ ਕੋਈ ਲੱਭੋ ਕਰੋ ਕੋਸ਼ਿਸ਼ ਸ਼ਾਇਦ ਕੋਈ ਲੱਭੇ ਜਾਵੇ ਕਿਸੇ ਨੂੰ ਪਰ ਮੁਸ਼ਕਲ ਆ ਲੱਭਣਾ ਐਸਾ ਹਿੰਦੂ ਲੱਭ ਨਹੀਂ ਸਕਦਾ ਮੈਂ ਚੌਂਕਾ ਦੇ ਕੇ ਹੀ ਫਿਰਦਾ ਸੱਚਾ ਹੋ ਜਵੇ ਐਸਾ ਹਿੰਦੂ ਨਹੀਂ ਹੋ ਸਕਦਾ ਕਿਤੇ ਲੱਭ ਲੋ ਜੇ ਹੈ ਕਿਤੇ ਲਿਆਓ ਤਾਂ ਸਹੀ ਆ ਚੌਂਕਾ ਚੁੱਲ੍ਹੇ ਤੇ ਦਿੰਨੇ ਆ ਜੀ ਅੱਛਾ ਚੁੱਲ੍ਹੇ ਤੇ ਚੌਂਕਾ ਦਿੰਦੇ ਬਾਅਦ ਇਹ ਭੋਜਨ ਖਾਣ ਨਾਲ ਅੰਦਰ ਸੁੱਚਾ ਹੋ ਜੂ ਹੈ ਆ ਅੰਦਰ ਸੁੱਚਾ ਹੋ ਜੂ ਠੀਕ ਹੈ ਜੀ ਹਾਂ ਜੀ ਜੋਗੀ ਗਿਰਹੀ ਜਟਾ ਵਿਭੂਤ ਅੱਗੇ ਪਾਛੇ ਰੋਵੇਂ ਪੂਤ ਜੋਗੀ ਦੀ ਲੈ ਲਓ ਪਹਿਲਾਂ ਉਹਦੀ ਗੱਲ ਕਰ ਲਈ ਮੁਸਲਮਾਨ ਦੀ ਕਾਜੀ ਦੀ ਕਰ ਲਈ ਫਿਰ ਪੰਡਤ ਦੀ ਕਰ ਲਈ ਹੁਣ ਜੋਗੀ ਆ ਗਿਆ ਤੀਏ ਨੰਬਰ ਤੇ ਠੀਕ ਹੈ ਤੇ ਤੇ ਜਟਾ ਔਰ ਬਕੂਤ ਸਰੀਰ ਤੇ ਬਕੂਤ ਮੰਨ ਲਈ ਸਭ ਤੇ ਜਟਾ ਰੱਖ ਲਈ ਚਾਹੇ ਕ੍ਰਿਸਤੀ ਆ ਚਾਹੇ ਨਾ ਵੀ ਕ੍ਰਿਸਤੀ ਆ ਚਾਹੇ ਚੇਲਿਆਂ ਵਾਲਾ ਚੇਲੇ ਵੀ ਤਾਂ ਪੂਤ ਹੁੰਦੇ ਅੱਗੇ ਹੁੰਦੇ ਫਿਰਦੇ ਨੇ ਪੱਲੇ ਕੁਝ ਵੀ ਨਹੀਂ ਕਿਸੇ ਦੇ ਉਹ ਰੋਂਦੇ ਗਿਆਨ ਹੈ ਨਹੀਂ ਕਿਸੇ ਦੇ ਪੱਲੇ ਰੋਂਦੇ ਫਿਰਦੇ ਨੇ ਸਾਰੇ ਭੁੱਖੇ ਮਰਦੇ ਨੇ ਕਹਿਣ ਦਾ ਮਤਲਬ ਹੈ ਅੱਛਾ ਇਹ ਤਾਂ ਵੈਸੇ ਗ੍ਰਸਤੀ ਨਾ ਹੋਣ ਕਰਕੇ ਇਹਨਾਂ ਕੋਲ ਤਾਂ ਪ੍ਰਸ਼ਾਦੇ ਦਾ ਵੀ ਇੰਤਜ਼ਾਮ ਨਹੀਂ ਹੁੰਦਾ ਉੱਥੋਂ ਵੀ ਭੁੱਖੇ ਮਰਦੇ ਆ ਜੀ ਤਾਂ ਹੀ ਤਾਂ ਭੁੱਖੇ ਮਰਦੇ ਨੇ ਕਹਿੰਦਾ ਚੇਲੇ ਜ਼ਿਆਦਾ ਹੋ ਗਏ ਕਹਿੰਦਾ ਮੰਗਣਗੇ ਖਾਣਗੇ ਆਪਣਾ ਕੀ ਲੈ ਜਾਣਗੇ ਇਹਨਾਂ ਕੋਲ ਨਾ ਮਾਇਆ ਹੈ ਤਾਂ ਗਿਆਨ ਵੱਲੋਂ ਵੀ ਸਖਣੇ ਹੈ ਜੀ ਗਿਆਨ ਦਾ ਵੀ ਇਹਨਾਂ ਦਾ ਵਰਕਾ ਹੀ ਪਾੜਿਆ ਹੋਇਆ ਅਜਾ ਪੰਡਤ ਨੇ ਰੱਖਿਆ ਰੋਗਾ ਪੰਡਤ ਗਿਆਨ ਗਵਾਏ ਪੰਡਤ ਤੇ ਕੋ ਗ੍ਰੰਥ ਰੱਖੇ ਨੇ ਪਰ ਉਹ ਵੀ ਛੱਡ ਗਿਆ ਗਿਆਨ ਗਵਾ ਕੇ ਅਨ ਗਵਾਇਆ ਦੂਜਾ ਪਾਇਆ ਗਰਭ ਗਲੇ ਤੇ ਖਾਇਆ ਗਿਆਨ ਛੱਡਦਾ ਪੰਡਤ ਨੇ ਜਾਣ ਬੁੱਝ ਕੇ ਮਾਇਆ ਕਰ ਪਤਾ ਸੀ ਪੰਡਤ ਨੂੰ ਵੀ ਗਿਆਨ ਹੈ ਸਾਡੇ ਪੰਡਤਾਂ ਨੇ ਵੀ ਤਾਂ ਜਾਣ ਕੇ ਛੱਡੀਆਂ ਨੇ ਇਹ ਗ੍ਰੰਥੀ ਨੇ ਪੰਡਤੇ ਨੇ ਹਾਂਜੀ ਜੋਗ ਨਾ ਪਾਇਆ ਜੁਗਤ ਗਵਾਈ ਕਿਤ ਕਾਰਨ ਸਿਰ ਛਾਈ ਪਾਈ ਜੋਗ ਦਾ ਕੀ ਪਾਉਣਾ ਸੀ ਜੁਗਤੀ ਵੀ ਗਵਾਲੀ ਜੁਗਤੀ ਹੁੰਦੀ ਜੋਗ ਦੀ ਤਾਂ ਜੋਗ ਪਾਇਆ ਜਾਂਦਾ ਜੋਗ ਨਾ ਪਾਇਆ ਨਹੀਂ ਕਿਉਂ ਨਹੀਂ ਪਾਇਆ ਜੋਗ ਜੁਗਤੀ ਉਹ ਐ ਨਹੀਂ ਸੀ ਜੁਗਤੀ ਗਵਾਈ ਜੁਗਤੀ ਦੀ ਸਮਝ ਨਹੀਂ ਜੋਗ ਜੋਤ ਖਤਮ ਜੁਗਤੀ ਉਹ ਨਹੀਂ ਸਮਝ ਜੋਗ ਕਿਵੇਂ ਪੈ ਜਾਂਦਾ ਅਸਰ ਚ ਸਵਾਹ ਪਾਉਣ ਜੋਗੇ ਰਹਿ ਗਏ ਫਿਰ ਹੋਰ ਕੀ ਹੋਣਾ ਹਾਂਜੀ ਨਾਨਕ ਕਲ ਕਾ ਇਹ ਪਰਵਾਨ ਆਪੇ ਆਖਣ ਆਪੇ ਜਾਣ ਨਾਨਕ ਕਲ ਦੇ ਵਿੱਚ ਪਰਵਾਨ ਇਹ ਹੈ ਕਾਂ ਦਰਗਾਹ ਚ ਜਿਹੜਾ ਤੁਸੀਂ ਬੋਲਦੇ ਹੋ ਉਹਨੂੰ ਤੁਸੀਂ ਖੁਦੇ ਸਮਝਣਾ ਹੈ ਖੁਦੇ ਕਮਾਉਣਾ ਲੋਕਾਂ ਦਾ ਦੇਖਾ ਨਹੀਂ ਹੈ ਵੀ ਕੋਈ ਮੰਨੇ ਕੋਈ ਨਾ ਮੰਨੇ ਲੋਕਾਂ ਵਾਸਤੇ ਨਾ ਤੁਸੀਂ ਬੋਲਣਾ ਨਾ ਲੋਕਾਂ ਵਾਸਤੇ ਉਪਦੇਸ਼ ਦੇਣ ਦੀ ਤੁਹਾਨੂੰ ਲੋੜ ਹੈ ਜਿਹੜਾ ਤੁਸੀਂ ਉਪਦੇਸ਼ ਦਿੰਦੇ ਹੋ ਉਹਨੂੰ ਆਪੇ ਸਮਝਣਾ ਆਪੇ ਕਮਾਉਣਾ ਬਸ ਜੇ ਤੁਸੀਂ ਬਚਣਾ ਜੇ ਲੋਕਾਂ ਵਾਸਤੇ ਕਰਨਾ ਤੁਸੀਂ ਡੁੱਬ ਗਏ ਲੋਕਾਂ ਜੋ ਤਾਂ ਭਾਵੇਂ ਕੋਈ ਤਰਜਵੇ ਤੁਸੀਂ ਜ਼ਰੂਰ ਡੁੱਬ ਗਏ ਹਾਂਜੀ ਇੰਨਾ ਕੁਝ ਲਿਖਿਆ ਹੋਇਆ ਹੈਗਾ ਬਾਕੀ ਧਰਮਾਂ ਦੇ ਇਹ ਖਿਲਾਫਤ ਹੀ ਹੈ ਗੱਲ ਹੈ ਜੀ ਖਿਲਾਫਤ ਹੀ ਹੈ ਹੋਰ ਕੀ ਹੈ ਤੇ ਜੇ ਉਹ ਇਹ ਸ਼ਲੋਕ ਪੜ ਕੇ ਸਾਨੂੰ ਸਿੱਖਾਂ ਨੂੰ ਪੁੱਛਣ ਵੀ ਤੁਹਾਡਾ ਕੀ ਹਾਲ ਹੈ ਸਾਡਾ ਤਾਂ ਇਹਨਾਂ ਨਾਲੋਂ ਵੀ ਮਾੜਾ ਹਾਲ ਬਹੁਤ ਸਜਗ ਹੋਣਾ ਪਊ ਅਸੀਂ ਇਹਨਾਂ ਨੂੰ ਜੇ ਸਾਡੇ ਗ੍ਰੰਥਾਂ 'ਚ ਲਿਖਿਆ ਹੈ ਤਾਂ ਅਸੀਂ ਇਹਨਾਂ ਵਾਲੇ ਜੇ ਕੰਮ ਕਰਾਂਗੇ ਤਾਂ ਫਿਰ ਸਾਨੂੰ ਕਿਹੜਾ ਸਿਆਣੇ ਕਹੂ ਜੀ ਬੜੀ ਸਾਡੇ ਤੇ ਉੱਠਣ ਲੱਗੀ ਸਾਫ ਲੋਕ ਬਹੁਤ ਕਹਿੰਦੇ ਨੇ ਸਪਸ਼ਟ ਕਹਿੰਦੇ ਨੇ ਅਖਬਾਰ ਛਪਦੇ ਨੇ ਬਸ਼ਰਮ ਨੇ ਬੋਲੀ ਚੁੱਪ ਕਰਕੇ ਮਾਇਆ ਨੇ ਜ਼ਲੀਲ ਕਰਤੇ ਮਾਇਆ ਨੇ ਸਭ ਆਤਮਾ ਖਤਮ ਕਰਤੀ ਇਹਨਾਂ ਦੀ ਮਾਇਆ ਦੇ ਅੱਗੇ ਗੋਡੇ ਟੇਕਦੇ ਨਾ ਜੋ ਮਰਜ਼ੀ ਕਹੀ ਜਾਓ ਪੰਡਤ ਤੋਂ ਵੀ ਥੱਲੇ ਡਿੱਗ ਪਏ ਹਿੰਦੂ ਨੂੰ ਅੰਨਾ ਕਿਹਾ ਆਪਾਂ ਦਾ ਫੇ ਮਹਾਨ ਨਹੀਂ ਲੱਗਦਾ ਹੋਰ ਕੰਧ ਹੋਰ ਇਹਨਾਂ ਨੂੰ ਨਹੀਂ ਇਹਨਾਂ ਗੱਲਾਂ ਦਾ ਫਿਕਰ ਪੈਸੇ ਦੀ ਗੱਲ ਹੈ ਇਹਨਾਂ ਚਾਹੀਦੀ ਇਹ ਤਾਂ ਕਹਿੰਦੇ ਨੇ ਵੀ ਖਤਮ ਕਰ ਦੋ ਇਹਨੂੰ ਗ੍ਰੰਥ ਨੂੰ ਸਭ ਕਾਸੇ ਨੂੰ ਪੜੋ ਵੀ ਨਾ ਠੀਕ ਹੈ ਜੀ ਹਾਂਜੀ ਮਹੱਲਾ ਪਹਿਲਾ ਹਿੰਦੂ ਕਹਿ ਕਰ ਹਿੰਦੂ ਆਵੇ ਸੂਤ ਜਨੇਊ ਪੜ ਗੱਲ ਪਾਵੇ ਸੂਤ ਪਾਏ ਕਰੇ ਬੁਰੀਾਈ ਨਾਤਾ ਧੋਤਾ ਥਾਂ ਨਾ ਪਾਈ ਜਿਹੜਾ ਹਿੰਦੂ ਦੇ ਘਰ ਬੱਚਾ ਪੈਦਾ ਹੁੰਦਾ ਹਿੰਦੂ ਮੰਨਿਆ ਜਾਂਦਾ ਸੂਤ ਦਾ ਜਨੇਊ ਪੜ ਕੇ ਉਹਦੇ ਗਲ ਪਾ ਦਿੱਤਾ ਜਾਂਦਾ ਕਹਿੰਦੇ ਜੀ ਹਿੰਦੂ ਬਣ ਗਿਆ ਸੂਤ ਪਾਏ ਕਰੇ ਬੁਰੀਾਈ ਜਨੇਊ ਪਾ ਕੇ ਬੁਰੀਾਈ ਕਰੇ ਨਾਤਾ ਧੋਤਾ ਥਾਂ ਨਾ ਪਾਈ ਤਾਂ ਫਿਰ ਦਰਗਾਹ ਦੇ ਤਾਂ ਉਹਨੂੰ ਕੋਈ ਜਗ੍ਹਾ ਨਹੀਂ ਮਿਲਣੀ ਨਾ ਧੋ ਕੇ ਜਨੇਊ ਤਾਂ ਪਾ ਲਿਆ ਜਿਹਨੂੰ ਪਾ ਕੇ ਵੀ ਨਹਾਉਂਦਾ ਧੋਂਦਾ ਕਿਰਿਆ ਕਰਮ ਰੋਜ਼ ਕਰਦਾ ਜੋ ਦੱਸਿਆ ਪਰ ਇਹਦੇ ਨਾਲ ਤਾਂ ਗੱਲ ਨਹੀਂ ਬਣਨੀ ਇਹ ਧਰਮ ਥੋੜੀ ਹੈ ਇਹਨੂੰ ਧਰਮ ਨਹੀਂ ਮੰਨਿਆ ਜਾ ਸਕਦਾ ਇਹਦਾ ਕੋਈ ਮੁੱਲ ਨਹੀਂ ਮਿਲਣਾ ਉੱਥੇ ਦਰਗਾਹ ਦੇ ਵਿੱਚ ਦਰਗਾਹ 'ਚ ਇਹਨੂੰ ਕੋਈ ਜਗ੍ਹਾ ਨਹੀਂ ਖੋਟੀ ਸੀ ਹੈ ਇਹਦਾ ਕੁਝ ਨਹੀਂ ਮੁੱਲ ਵਟਿਆ ਜਾਣਾ ਉੱਥੇ ਥਾਂ ਨਾ ਪਾਈ ਹਾਂਜੀ ਮੁਸਲਮਾਨ ਕਰੇ ਵਡਿਆਈ ਵਿਣ ਗੁਰ ਪੀਰੈ ਕੋ ਥਾਂ ਨਾ ਪਾਈ ਮੁਸਲਮਾਨ ਦੀ ਵਡਿਆਈ ਕਰਦਾ ਅੱਲਾ ਦੀ ਖੁਦਾ ਦੀ ਵਡਿਆਈ ਕਰਦਾ ਉਹ ਖੁਦਾ ਖੁਦਾ ਕਰਦਾ ਪਰ ਵਿਣ ਗੁਰ ਪੀਰ ਤੇ ਜੇ ਗੁਰ ਪੀਰ ਵਾਲਾ ਹੀ ਨਹੀਂ ਹੈ ਉਹ ਉਹਨੂੰ ਵੀ ਕਿਤੇ ਜਗ੍ਹਾ ਨਹੀਂ ਕਿਸੇ ਦੇ ਚੱਲਣਾ ਜਗ੍ਹਾ ਨਹੀਂ ਹੈ ਹਾਂਜੀ ਰਾਹ ਦਸਾਏ ਉਥੈ ਕੋ ਜਾਏ ਕਰਨੀ ਬਾਝੋਂ ਪਿਸ਼ਤ ਨਾ ਪਾਈ ਗੁਰਪੀਰ ਨੇ ਉਹਨੂੰ ਰਾਹ ਦੱਸਣਾ ਹੁੰਦਾ ਹੈ ਅਸਲ 'ਚ ਰਸਤਾ ਦੱਸਣ ਵਾਲਾ ਗੁਰਪੀਰ ਹੈ ਰਾਹ ਦੱਸੂਗਾ ਤਾਂ ਕੋ ਉਸ ਰਾਹ ਤੁਰ ਕੇ ਕਿਤੇ ਪਹੁੰਚੂਗਾ ਪਿਸਤ ਵਿੱਚ ਜਾਣਾ ਹੈ ਪਿਸਤ ਦੇ ਰਸਤੇ ਦਾ ਪਤਾ ਨਹੀਂ ਗੁਰਪੀਰ ਰਸਤਾ ਦੱਸੂਗਾ ਪਿਸਤ ਦਾ ਕਿਹੜਾ ਹੈ ਗੁਰਪੀਰ ਤੇ ਬਿਨਾਂ ਦੱਸੇ ਰਾਹ ਤੇ ਜਾਊ ਕਿਧਰ ਨੂੰ ਜੇ ਨਹੀਂ ਜਾਂਦਾ ਕਰਨੀ ਬਾਝੋਂ ਪਿਸਤ ਨਾ ਪਾਈ ਤੇ ਪਿਸਤ ਕਿੱਥੋਂ ਪਾਉਣੀ ਹੈ ਤੁਰਿਆ ਤਾਂ ਹੈ ਹੀ ਨਹੀਂ ਗੁਰਪੀਰ ਬਣਾਇਆ ਨਹੀਂ ਰਸਤਾ ਪੁੱਛਿਆ ਨਹੀਂ ਤੁਰਿਆ ਹੈ ਨਹੀਂ ਪ੍ਰਾਪਤੀ ਕੀ ਹੋਈ ਮੁਸਲਮਾਨ ਨੂੰ ਸਾਰੀ ਉਮਰ ਉੱਤੇ ਨਮਾਜ਼ ਪੜ੍ਹੀ ਗਿਆ ਖੜਾ ਹਾਂਜੀ ਜੋਗੀ ਕਹਿ ਕਰ ਜੁਗਤ ਦਸਾਈ ਤਿਤ ਕਾਰਨ ਕੰਨੀ ਮੁੰਦਰਾ ਪਾਈ ਜੋਗੀ ਦੇ ਘਰ ਕਹਿੰਦੇ ਜੁਗਤ ਹੁੰਦੀ ਹੈ ਦੱਸੀ ਜਾਂਦੀ ਹੈ ਕਹਿੰਦੇ ਨੇ ਜੋਗੀ ਦੇ ਹਿਰਦੇ ਜੁਗਤੀ ਹੁੰਦੀ ਹੈ ਸਮਝ ਹੁੰਦੀ ਹੈ ਜੁੜਨ ਦੀ ਤਿਤ ਕਾਰਨ ਕੰਨ ਮੁੰਦਰਾ ਪਾਈ ਤਾਂ ਹੀ ਉਹਨੇ ਕੰਨਾਂ 'ਚ ਮੁੰਦਰਾ ਪਾਈਆਂ ਨੇ ਮੁੰਦਰਾ ਦਾ ਨਿਸ਼ਾਨੀ ਹੈ ਵੀ ਮੇਰੇ ਮੈਨੂੰ ਜੁਗਤ ਦਾ ਪਤਾ ਹੈ ਸਮਝ ਜੋਗ ਦੀ ਜੁਗਤ ਪਰ ਉਹ ਹੈ ਨਹੀਂ ਜੋਗ ਤੇ ਜੋਗ ਤਾਂ ਮੁੰਦਰਾ ਪਾਈ ਹੋਈਆਂ ਨੇ ਹਾਂਜੀ ਮੁੰਦਰਾ ਪਾਏ ਫਿਰੇ ਸੰਸਾਰ ਜਿੱਥੇ ਕਿੱਥੇ ਸਿਰਜਣਹਾਰ ਮੁੰਦਰਾ ਪਾ ਕੇ ਸੰਸਾਰ ਦੋਰਿਆ ਫਿਰਦਾ ਉਹ ਸੰਸਾਰ 'ਚ ਮੁੰਦਰਾ ਕਿਹਨੂੰ ਦਿਖਾਉਣਾ ਫਿਰਦਾ ਸਿਰਜਣਹਾਰ ਤਾਂ ਸਾਰੇ ਹੀ ਹੈ ਉਹ ਸਿਰਜਣਹਾਰ ਤਾਂ ਸਾਰੇ ਹੀ ਅੰਦਰ ਹੈ ਸਾਰਿਆਂ ਦੇ ਬਾਹਰ ਦੀ ਤੋਂ ਕਿਹਨੂੰ ਦਿਖਾਉਣਾ ਮੁੰਦਰਾ ਪਾ ਕੇ ਹਾਂਜੀ ਇਹਦਾ ਮਤਲਬ ਭੇਖ ਨੂੰ ਇੱਥੇ ਫੇਰ ਇੱਕ ਵਾਰ ਨਖੇਦ ਦਿੱਤਾ ਹੈ ਜੀ ਭੇਖ ਨੂੰ ਤਾਂ ਜਗ੍ਹਾ ਜਗ੍ਹਾ ਬਾਣੀ ਕੱਢਦੀ ਹੈ ਭੇਖ ਦੀ ਤਾਂ ਬੁਰਾਈ ਜਗ੍ਹਾ ਜਗ੍ਹਾ ਕਰਦੀ ਹੈ ਅਸੀਂ ਅੱਜ ਭੇਖ ਤੇ ਖੜੇ ਹਾਂ ਭੇਖ ਦਾ ਹੀ ਪ੍ਰਚਾਰ ਕਰਦੇ ਨੇ ਸਿੱਖਾਂ ਕੋਲ ਰਹੇ ਭੇਖ ਗਿਆ ਭੇਖ ਵੀ ਨਹੀਂ ਰਿਹਾ ਭੇਖ ਵੀ ਗਿਆ ਕਹਿੰਦੀ ਸਿੱਖਾਂ ਨੂੰ ਸਮਝੇ ਵੀ ਭੇਖ ਤੇ ਕੁਝ ਨਹੀਂ ਰੱਖਿਆ ਇਹ ਤਾਂ ਗੁਰੂ ਨੇ ਸਮਝਾਤਾ ਤੇ ਕੁਝ ਨਹੀਂ ਰੱਖਿਆ ਇਸੇ ਕਰਕੇ ਦੁਬਾਰਾ ਛੱਡ ਗਏ ਸ਼ੌਕ ਭੇਖ ਇਹਦੇ ਕੁਝ ਨਹੀਂ ਰੱਖਿਆ ਜੋ ਰੱਖਿਆ ਸੀ ਜਿਹੜੀ ਚੀਜ਼ ਜੋ ਇਹਨਾਂ ਨੇ ਦਿੱਤੀ ਨਹੀਂ ਭੇਖ ਉਹਨਾਂ ਨੇ ਹੀ ਛੱਡਤਾ ਇਹ ਰੱਖਿਆ ਹੀ ਕੱਖ ਨਹੀਂ ਐਨੀ ਤਾਂ ਉਹਨੂੰ ਸਮਝ ਵੀ ਇਹ ਕੁਝ ਨਹੀਂ ਰੱਖਿਆ ਜੇ ਚੀਜ਼ ਰੱਖਿਆ ਉਹ ਦੇਣ ਫਿਰ ਤੇ ਤਬਾਦ ਦੀ ਗੱਲ ਹੈ ਹਾਂਜੀ ਜੇਤੇ ਜੀ ਤੇਤੇ ਵਟਾਓ ਚੀਰੀ ਆਈ ਢਿੱਲ ਨਾ ਕਾਓ ਪਰ ਜਿੱਤਨ ਜੀ ਨੇ ਸਾਰੇ ਵਟਾਉ ਨੇ ਬਾਟ ਤੁਰੇ ਜਾਂਦੇ ਨੇ ਤੁਰੇ ਜਾਣਾ ਹੁਣ ਜਾਣ ਬਣਿਆ ਹੈ ਸਭ ਦਾ ਜਮਣ ਬਲ ਚ ਪਏ ਹੋਏ ਨੇ ਬਸ ਜਦ ਆਇਆ ਹੁਕਮ ਢਿਲ ਇੱਕ ਬਿਸਕਟ ਦੀ ਢਿਲ ਨਹੀਂ ਉਹੀ ਡਾਲ ਦੇ ਵਿੱਚੋਂ ਪੰਛੀ ਵਿਛੜ ਜਾਣ ਇਹ ਲਿਖਿਆ ਇਹ ਹੁਕਮ ਹੈ ਠੀਕ ਹੈ ਜੀ ਅਜ਼ਰਾਇਲ ਫਰਿਸ਼ਤਾ ਆ ਗਿਆ ਹੈ ਜੀ ਹਾਂਜੀ ਹਾਂਜੀ ਇੱਥੇ ਜਾਣੇ ਸੋ ਜਾਏ ਸਿਆਣੇ ਹੋਰ ਫੱਕੜ ਹਿੰਦੂ ਮੁਸਲਮਾਨ ਇੱਥੇ ਜੇ ਜਾਣ ਲੂਗਾ ਨਾ ਸਭ ਕੁਝ ਸਮਝ ਲੂਗਾ ਤਾਂ ਅੱਗੇ ਜਾ ਕੇ ਪਛਾਣ ਵੀ ਲਊਗਾ ਜਾਣਣਾ ਉਰੇ ਪਛਾਣਣਾ ਅੱਗੇ ਜਾ ਕੇ ਜੋ ਜਾਣਣਾ ਹੈ ਉਹਦੇ ਹਿਸਾਬ ਨਾਲ ਚੀਜ਼ ਪਛਾਣੀ ਜਾਂਦੀ ਹੈ ਜਾਣਕਾਰੀ ਇੱਥੇ ਹੈ ਪਛਾਣ ਗਾਂ ਜਾ ਕੇ ਜਿਨ ਜਾਣਿਆ ਤਨੇ ਪਛਾਣਿਆ ਜਿਉ ਗੁੰਗੇ ਸਾਕਰ ਮਨ ਮਾਨਿਆ ਬਾਕੀ ਹਿੰਦੂ ਐ ਮੁਸਲਮਾਨ ਨੇ ਸਭ ਫੱਕੜ ਨੇ ਦਸ ਐਦਾਂ ਹੀ ਨੇ ਤੁਰੇ ਫਿਰਦੇ ਨੇ ਵਿਚਾਰੇ ਜਾਣ ਔਰ ਪਛਾਣ ਤੋਂ ਬਿਨਾ ਭਾਵੇਂ ਆਦਮੀ ਚੰਗੇ ਨੇ ਪਰ ਨਹੀਂ ਗਿਆਨ ਹੈ ਗਿਆਨ ਨਹੀਂ ਮਿਲਿਆ ਦੇ ਸਕਿਆ ਕੋਈ ਜੇ ਮਿਲ ਜਾਂਦਾ ਉਹ ਵੀ ਤਰ ਜਾਂਦੇ ਮੁਸਲਮਾਨਾਂ 'ਚ ਵੀ ਫੱਕੜ ਹੈ ਹਿੰਦੂਆਂ 'ਚ ਵੀ ਫੱਕੜ ਹੈਗੇ ਦੱਸਣ ਵਾਲਾ ਕੋਈ ਨਹੀਂ ਹਾਂ ਫੱਕੜ ਤੋਂ ਕੀ ਭਾਵ ਬਣਦਾ ਜੀ ਜਿਹਦਾ ਅਸਲ ਦੇ ਵਿੱਚ ਮਾਇਆ ਦਾ ਮੋਹ ਤੇ ਆ ਗਿਆ ਹੋਇਆ ਹੋਵੇ ਅੱਛਾ ਜੀ ਪਰ ਜੇ ਗਿਆਨ ਨਹੀਂ ਹੈਗਾ ਤਾਂ ਉਹ ਵੀ ਆ ਜਾ ਰਿਹਾ ਹੈ ਜੀ ਉਹ ਵੀ ਆ ਜਾ ਰਿਹਾ ਜਦ ਗਿਆਨ ਤਾਂ ਹੈ ਹਾਂ ਜੀ ਸਭਨਾ ਕਾਦਰ ਲੇਖਾ ਹੋਏ ਕਰਨੀ ਬਾਝੋਂ ਤਰੈ ਨਾ ਕੋਈ ਸਭਨਾ ਕਾਦਰ ਲੇਖਾ ਹੋਏ ਲੇਖਾ ਦਾ ਸਾਰਿਆਂ ਦਾ ਹੀ ਹੁਣ ਤਾਂ ਕੀ ਖਟਿਆ ਕੀ ਗੋਇਆ ਕਰਨੀ ਬਾਝੋਂ ਤਰੈ ਨਾ ਕੋਈ ਜਿਹਨੇ ਕਮਾਈ ਨਹੀਂ ਨਾ ਕੀਤੀ ਤਰਿਆ ਨਹੀਂ ਹੋਇਆ ਉਹਨਾਂ ਦੇ ਕੋਈ ਜੋ ਕੁਝ ਕਮਾ ਕੇ ਲਿਆਉ ਉਹ ਹੀ ਥੋੜੇ ਜਿਹਾ ਉੱਪਰ ਨੂੰ ਆ ਜਾਊਗਾ ਉਹ ਹੀ ਅਫਸਰੀ ਵੱਲ ਨੂੰ ਚਲਾ ਜਾਊਗਾ ਹਾਂਜੀ ਸੱਚੋ ਸੱਚ ਵਿਖਾਣੇ ਕੋਈ ਨਾਨਕ ਅੱਗੇ ਪੁੱਛ ਨਾ ਹੋਈ ਐਗਜ਼ੈਕਟ ਸੱਚੋ ਸੱਚ ਜਿਹੜਾ ਬਿਆਨ ਕਰ ਦਵੇ ਨਾਨਕ ਅੱਗੇ ਪੁੱਛਣਾ ਹੋਏ ਨਾਨਕ ਕਹਿੰਦਾ ਉਹਦੀ ਅੱਗੇ ਬਿਲਕੁਲ ਪੁੱਛਣੀ ਹੈ ਸੱਚ ਵਿਖਿਆਨ ਕਰਨਾ ਇੱਕ ਮੀਟਰ ਹੈ ਕਿ ਅੱਗੇ ਉਹਦੀ ਕੋਈ ਨਹੀਂ ਪੁੱਛਦਾ ਉਹਨੂੰ ਉਹਦੇ ਤੇ ਕੋਈ ਕੇਸ ਨਹੀਂ ਹੈ ਉਹ ਮੁਕਤ ਹੈ ਸੱਚ ਦਾ ਵਿਆਖਿਆਕਾਰ ਸੱਚੋ ਸੱਚ ਵਿਆਖਿਆ ਕਰਨ ਵਾਲਾ ਉਹਨੂੰ ਕੋਈ ਖਤਰਾ ਨਹੀਂ ਹੈ ਕੁਝ ਨਹੀਂ ਉਹਦੀ ਉਹ ਬਰੀ ਹੈ ਹਾਂਜੀ ਪੌੜੀ ਹਰ ਕਾ ਮੰਦਰ ਆਖੀ ਹੈ ਕਾਇਆ ਕੋਟਗੜ ਅੰਦਰ ਲਾਲ ਜਵੇਹਰੀ ਗੁਰਮੁਖ ਹਰ ਨਾਮ ਪੜ ਆ ਮੰਦਰ ਦੀ ਗੱਲ ਛੇੜ ਲਈ ਸਾਡੇ ਵੀ ਹਰ ਮੰਦਰ ਬਣਾਇਆ ਹੋਇਆ ਪਹਿਲਾਂ ਹੀ ਲਿਖਿਆ ਹੋਇਆ ਸੀ ਮੰਦਰ ਸਾਨੂੰ ਬਣਾਉਣ ਦੀ ਕੀ ਲੋੜ ਪਈ ਸੀ ਜਾਂ ਸਾਡੇ ਤਾਂ ਹਰਮੰਦਲ ਦੱਸਿਆ ਹੋਇਆ ਸੀ ਸਾਨੂੰ ਕੀ ਲੋੜ ਪਈ ਸੀ ਪੁੱਠੇ ਪੰਗੇ ਲੈਣ ਦੀ ਹਰ ਕਾ ਮੰਦਰ ਹੈ ਕਹਿਆ ਜਾਂਦਾ ਕਾਇਆ ਕੋਟਗੜ ਕਾਇਆ ਜਿਹੜੀ ਹੈ ਅੰਦਰਲੀ ਸਰੀਰ ਕੋਟਗੜ ਉਹ ਗੜ ਹੈ ਕੋਟ ਹੈ ਹਰ ਕਾ ਮੰਦਰ ਜਿੱਥੇ ਹਰ ਰਹਿੰਦਾ ਉਹ ਹਰ ਮੰਦਰ ਹੈ ਹਰ ਸਾਡੇ ਅੰਦਰ ਹੈ ਜਿੱਥੇ ਰਹਿੰਦਾ ਉਹ ਹਰ ਮੰਦਰ ਹੈ ਉਹਦਾ ਮੰਦਰ ਹੈ ਬਾਹਰਲਾ ਸ਼ਰੀਰ ਨਹੀਂ ਹੈ ਹਰਮੰਦਰ ਇਹ ਮਿੱਟੀ ਦਾ ਹੈ ਕਾਇਆ ਨਹੀਂ ਹੈ ਮਾਇਆ ਦਾ ਕੋਟ ਹੈ ਇਹ ਮਾਇਆ ਹੈ ਉਹ ਕਾਇਆ ਕੋਟ ਗੜ ਹਾਂਜੀ ਅੰਦਰ ਲਾਲ ਜਵੇਹਰੀ ਗੁਰਮੁਖੀ ਹਰਨਾਮ ਪੜ ਗੁਰਮੁਖਾਂ ਦੇ ਅੰਦਰ ਲਾਲ ਜਵੇਹਰੀ ਹੁੰਦੇ ਨੇ ਗੁਣ ਹੁੰਦੇ ਨੇ ਅੰਦਰ ਲਾਲ ਜਵੇਹਰੀ ਗੁਰਮੁਖੀ ਹਰ ਨਾਮ ਪੜ ਜਿਨ੍ਹਾਂ ਨੇ ਹਰ ਨਾਮ ਤੋਂ ਸਿੱਖਿਆ ਲੈ ਲਈ ਹਰ ਨਾਮ ਦੀ ਸਿੱਖਿਆ ਲੈ ਲਈ ਉਹਨਾਂ ਦੇ ਕਿਲੇ ਦੇ ਵਿੱਚ ਘਰ ਦੇ ਵਿੱਚ ਜਵੇਹਰ ਲਾਲ ਮੱਤ ਵਿੱਚ ਰਤਨ ਜਵਾਹਰ ਮਾਨ ਇੱਕ ਗੁਰਤੀ ਸਿੱਖ ਸੁਣੀ ਜਿਨ੍ਹਾਂ ਨੇ ਸਿੱਖਿਆ ਲੈ ਲਈ ਗੁਰਬਾਣੀ ਦੀ ਉਹਨਾਂ ਦਾ ਜਿਹੜਾ ਹਰ ਮੰਦਰ ਹੈ ਰਤਨ ਜਵਾਹਰਾਂ ਨਾਲ ਭਰਿਆ ਪਿਆ ਅੰਦਰ ਗੁਣਾਂ ਨਾਲ ਭਰਿਆ ਪਿਆ ਹੈ ਉਹਨਾਂ ਦੇ ਅੰਦਰ ਗੁਣ ਨੇ ਗੁਣੀ ਰਤਨ ਜਵਾਹਰ ਨੇ ਸਭ ਭਰਿਆ ਪਿਆ ਹੈ ਉਹਨਾਂ ਦਾ ਉਹ ਗੁਣਾਂ ਦੀ ਥੇਕ ਦੇ ਵਿੱਚ ਇਹ ਗਿਆਨ ਖੜਗ ਗੁਣ ਕੀ ਥੇਕ ਵਿੱਚ ਸਮਾਏ ਸੱਚ ਕੀ ਕਾਤੀ ਸੱਚ ਸਭ ਸਾਰ ਘੜ ਦਿੱਤੀ ਅਪਰਪਾਰ ਹੈ ਸਾਨ ਰਖਾਈ ਲਾਏ ਗੁਣ ਕੀ ਠੇਕੇ ਵਿੱਚ ਸਮਾਏ ਉਹ ਰਹਿੰਦੀ ਹੈ ਅੰਦਰ ਫਿਰ ਗਿਆਨ ਖੜ ਕੇ ਉੱਥੇ ਰਹਿੰਦੀ ਹੈ ਉਹ ਹੈ ਗੁਰਮੁਖੀ ਉਹ ਹੈ ਚੰਡੀ ਜਦ ਪ੍ਰਗਟ ਹੁੰਦੀ ਹੈ ਸਾਰੀਆਂ ਮਤਾਂ ਦਾ ਅੰਤ ਕਰ ਦਿੰਦੀ ਹੈ ਕਿਸੇ ਨੂੰ ਬੋਲਣ ਜੋਗਾ ਹੀ ਨਹੀਂ ਛੱਡਦੀ ਸਭ ਦੀ ਬੋਲਤੀ ਬੰਦ ਹੋ ਜਾਂਦੀ ਹੈ ਠੀਕ ਹੈ ਜੀ ਜਿਹੜੀ ਗੁਰਮੁਖੀ ਬੁੱਧੀ ਹੈ ਇਹ ਨਾਮ ਪੜ ਕੇ ਹੋ ਜਾਂਦੀ ਹੈ ਇਸ ਤਰ੍ਹਾਂ ਦੀ ਹੈ ਜੀ ਨਾਮ ਪੜ ਕੇ ਹੋਣਾ ਗੁਰਬਾਣੀ ਦੀ ਸਿੱਖਿਆ ਲੈ ਕੇ ਹੀ ਹੋਣਾ ਹਰ ਕਾ ਮੰਦਰ ਸ਼ਰੀਰ ਅਤ ਸੋਹਣਾ ਹਰ ਹਰ ਨਾਮ ਦ੍ਰਿੜ ਮਨਮੁਖ ਆਪ ਖੁਆਇਨ ਮਾਇਆ ਮੋਹ ਨਿਤ ਕੜ ਹਰ ਕਾ ਮੰਦਰ ਸਰੀਰ ਅਤ ਸੋਹਣਾ ਹਰ ਕਾ ਮੰਦਰ ਜਿਹੜਾ ਸਰੀਰ ਅੰਦਰ ਅਤ ਸੋਹਣਾ ਉਹ ਕਾ ਨੂੰ ਅਤ ਸੋਹਣਾ ਹੁੰਦਾ ਅਤ ਸੋਹਣਾ ਰਾਕਾਰੀ ਸਰੀਰ ਹਰ ਹਰ ਨਾਮ ਦ੍ਰਿੜ ਉਹਦੇ ਚ ਦ੍ਰਿੜ ਕਰ ਅੰਦਰ ਹਰ ਹਰ ਨਾਮ ਨੂੰ ਦ੍ਰਿੜ ਕਰਨਾ ਅੰਦਰ ਬਾਲ ਨੇ ਦੇ ਵਿੱਚ ਕਿਤੇ ਦ੍ਰਿੜ ਹੋ ਬਾਲ ਬਾਲਾ ਤਾਂ ਸਭ ਦੀ ਕੰਜ ਹੈ ਤਾਂ ਕੰਜ ਹੁੰਦੀ ਤਾਂ ਕੱਪੜਾ ਹੈ ਮਨਮੁਖ ਆਪ ਖਵਾਇਨ ਮਾਇਆ ਮੋਹ ਨਿਤ ਕੜ ਉਹਨਾਂ ਨੇ ਤਾਂ ਸਾਰਾ ਕੁਝ ਖਵਾ ਲਿਆ ਮਾਇਆ ਮੋਹ ਦੇ ਵਿੱਚ ਫਸ ਕੇ ਮਨਮੁਖਾਂ ਨੇ ਤਾਂ ਮਨਮੁਖ ਆਪ ਖਵਾਇਨ ਮਨਮੁਖਾਂ ਨੇ ਤਾਂ ਸਾਰਾ ਹੀ ਆਪਾ ਖਵਾ ਲਿਆ ਉਹ ਤਾਂ ਆਪਣਾ ਉਹ ਤਾਂ ਆਪ ਵੀ ਖੋ ਗਏ ਮਾਇਆ ਚ ਰੁੜ ਗਏ ਆਪਣਾ ਹੀ ਨਹੀਂ ਪਤਾ ਕਿੱਥੇ ਹੈ ਮਾਇਆ ਮੋਹ ਨਿਤ ਕੜ ਉਹ ਮਾਇਆ ਦੇ ਵਿੱਚ ਕੜੇ ਰਹਿੰਦੇ ਨੇ ਲੋਕ ਉਹਨਾਂ ਨੇ ਆਪਣਾ ਸਾਰਾ ਨੁਕਸਾਨ ਕਰ ਲਿਆ ਫੂਲ ਵੀ ਗਵਾ ਲਿਆ ਠੀਕ ਹੈ ਜੀ ਸਭਨਾ ਸਾਹਿਬ ਇੱਕ ਹੈ ਪੂਰੇ ਭਾਗ ਪਾਇਆ ਜਾਈ ਸਭਨਾ ਦਾ ਸਾਹਿਬ ਤਾਂ ਕੋਈ ਹੈ ਪਰ ਪ੍ਰਾਪਤੀ ਪੂਰੇ ਭਾਗ ਨਾਲ ਹੁੰਦੀ ਹੈ ਪੂਰੇ ਭਾਗ ਪਾਇਆ ਜਾਈ ਇੱਥੇ 11ਵੀਂ ਪੌੜੀ ਦੀ ਸਮਾਪਤੀ ਹੈ ਜੀ